ਇਸ ਕਰਤੇ ਕੋ ਕਿਉਂ ਗਹਿ ਰੱਖੋ ਅਫਰਿਓ ਤੁਲਿਓ ਨਾ ਜਾਈ ਮਾਇਆ ਕੇ دیਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਇਸ ਕਰਤੇ ਕੋ ਕਿਉਂ ਗਹਿ ਰੱਖੋ ਇਸ ਕਰਤੇ ਨੂੰ ਕਿਵੇਂ ਫੜ ਦਿੱਤੀ ਹੈ ਕਿਵੇਂ ਇਹਦੇ ਨਾਲ ਜੁੜ ਕੇ ਰਹੀ ਹੈ ਕਿਹੜੀ ਚੀਜ਼ ਨੇ ਫੜ ਕੇ ਰੱਖੀ ਹੈ ਇਹਨੂੰ ਕਿਵੇਂ ਫੜੀ ਹੈ ਹਾਂ ਇਹਦਾ ਲਾਡੀ ਛੱਡਣਾ ਹੈ ਆ ਫੜਿਓ ਇਹ ਫੜਿਆ ਨਹੀਂ ਜਾ ਸਕਦਾ ਅੱਛਾ ਜੀ ਤੋਲਿਓ ਨਾ ਜਾਈ ਨਾ ਤੋਲਿਆ ਜਾ ਸਕਦਾ ਨਾ ਫੜਿਆ ਜਾ ਸਕਦਾ ਸਾਥ ਇਸ ਕਰਕੇ ਇਹਦੇ ਵੱਲ ਧਿਆਨ ਹੀ ਰੱਖਣਾ ਪਊ ਅੱਛਾ ਜੀ ਨਾ ਫੜਿਆ ਜਾ ਸਕਦਾ ਨਾ ਤੋਲਿਆ ਜਾ ਸਕਦਾ ਧਿਆਨ ਹੀ ਰੱਖਣਾ ਇਹਦਾ ਧਿਆਨ ਨਾਲੇ ਫੜ ਧਿਆਨ ਹੀ ਜੋੜ ਕੇ ਰੱਖਣਾ ਤੈਨੂੰ ਅੱਛਾ ਜੀ ਅਫਰਿਓ ਤੋਂ ਜਾਈ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਡਗੌਰੀ ਪਾਈ ਪਰ ਜਿਹੜੇ ਮਾਇਆ ਦੇ ਦਵਾਨੇ ਹੋਏ ਨੇ ਪ੍ਰਾਣੀ ਉਹਦਾ ਝੂਠ ਨਾਲ ਜੁੜੇ ਹੋਏ ਨੇ ਹੂੰ ਹੂੰ ਉਹਦਾ ਧਿਆਨ ਦਾ ਝੂਠ ਚ ਉਹਨਾਂ ਦੇ ਖੁਬਿਆ ਜਾਵੇ ਉਹ ਤਾਂ ਜੋੜਨਾ ਬੋਲ ਜੋੜੀ ਬੈਠੇ ਨੇ ਬਾਲੇ ਪੂਰਤੀ ਪੂਜਾ ਨਾਲ ਮਾਇਆ ਨਾਲ ਮੋਹ ਨਾਲ ਪਦਾਰਥਾਂ ਨਾਲ ਇਸ ਕਰਕੇ ਅਫਰੇ ਹੋਇਆ ਹੋਇਆ ਉਹਨਾਂ ਤੇ ਫੜਿਆ ਨਹੀਂ ਜਾਂਦਾ ਪਕੜ ਚ ਨਹੀਂ ਜਾਂਦਾ ਉਹ ਮਾਇਆ ਨਾਲ ਜੁੜੇ ਹੋਏ ਨੇ ਮਾਇਆ ਨਾਲ ਛੁੱਟ ਕੇ ਹੀ ਇਹਦੇ ਵੱਲ ਧਿਆਨ ਜਾਊ ਤਾਂ ਇਹ ਧਿਆਨ ਜਾਊ ਠੀਕ ਹੈ ਜੀ ਕਰਤਾ ਕਿਹਨੂੰ ਕਿਹਾ ਜੀ ਇਸ ਕਰਤੇ ਕੋ ਕਿਉਂ ਗਹਿ ਰੱਖੋ ਕਰਤਾ ਆਪਣਾ ਮੂਲ ਹੈ ਮੂਲ ਕਰਤਾ ਹੀ ਹੈ ਇਹ ਵੀ ਕਰਤਾ ਹੈ ਅੱਛਾ ਜੀ ਪ੍ਰਗਟ ਕਰਤਾ ਤਾਂ ਇਹੀ ਹੈ ਪ੍ਰਗਟ ਕਰਤਾ ਤਾਂ ਇਹੀ ਹੈ ਠੀਕ ਹੈ ਜੀ ਸਰੀਰ ਇਹਦੇ ਕੋਲ ਹੈ ਕਰਤਾ ਜੀ ਸਭ ਕੁਝ ਕਰਦਾ ਹੀ ਹੈ ਇਹ ਪ੍ਰਗਟ ਕਰਤਾ ਕਰਕੇ ਤਾਂ ਇਹਨੂੰ ਪੁੰਨ ਬਾਪ ਦਾ ਭਲੇਖਾ ਪੈ ਜਾਂਦਾ ਮੈਂ ਅੱਛਾ ਜੀ ਠੀਕ ਹੈ ਜੀ ਹਾਂ ਜੀ ਲੱਭ ਲੋਭ ਮੋਹਤਾਜ ਵਿਗੁੱਤੇ ਇਬ ਤਬ ਫਿਰ ਪਛਤਾਈ ਏਕ ਸਰੇਵੈ ਤਾਂ ਗਤਮਿਤ ਪਾਵੈ ਆਵਣ ਜਾਣ ਰਹਾਈ ਜਿਹੜੇ ਲਬ ਲੋਭ ਮੁਹਤਾਜ ਦੇ ਮੁਹਤਾਜ ਨੇ ਉਹ ਕੁੱਤੇ ਹੋਏ ਨੇ ਵਾਜੇ ਰਹਿ ਗਏ ਲੋਕ ਤੋਂ ਕੁੱਤਾ ਖਾ ਗਏ ਮਾਇਆ ਚ ਡੁੱਬ ਗਏ ਹਾਂ ਉਹ ਤਾਂ ਮਾਇਆ ਡੁੱਬ ਗਏ ਕੁੱਤੇ ਖਾ ਗਏ ਮਾਇਆ ਚ ਹਾਂ ਇਹ ਬਤਾਵ ਫਿਰ ਪਸਤਾਈ ਹੁਣ ਵੀ ਦੇ ਫਿਰ ਵੀ ਪਸਤਾਉਣਗੇ ਪਸਤਾ ਰਹੇ ਵੀ ਨੇ ਤੇ ਸੁਬੇ ਵੀ ਪਸਤਾਉਣਗੇ ਹੋ ਮਾਇਆ ਦੇ ਬਾਣੀ ਪ੍ਰਾਣੀ ਝੂਠ ਗੋਰੀ ਪਾਈ ਮਾਇਆ ਦੇ ਦੇਵਾਲੀ ਨੂੰ ਝੂਠ ਨੂੰ ਛੱਡਿਆ ਹੋਇਆ ਝੂਠ ਫੜਿਆ ਹੋਇਆ ਅਗਲੀ ਹੈ ਜੀ ਲਾਈਨ ਲੱਭ ਲੋਭ ਮਹਤਾਜ ਵਿਗੂਤੇ इबदा फिर पछताई एक शरीवे ता गत मत ता गत मिट पावे आवण जान रहाई हाँ एक शरीवे ਜੇ ਇੱਕ ਨਾਲ ਜੁੜਿਆ ਰਹੇ ਜੇ ਸੱਚ ਨਾਲ ਜੁੜਿਆ ਰਹੇ ਨਾ ਉਸਦੇ ਸਰੀਰ ਨਾਲ ਹਾਂਜੀ ਉਹਦੇ ਨਾਲ ਇੱਕ ਸੇ ਦੇਵੇ ਉਹਦੇ ਨਾਲ ਰਵਿਆ ਰਹੇ ਹਾਂਜੀ ਤਾਂ ਦਾ ਪਾਏ ਅੱਗੇ ਸਭ ਜਪ ਅੱਛਾ ਜੀ ਜਦ ਆਪਣ ਜਾਂਦਾ ਹੈ ਹੂੰ ਉਹ ਜਾਣ ਬੁੱਕ ਜਾਏ ਮਿੱਤ ਮਿੱਤ ਹੁੰਦੀ ਮਰਿਆਦਾ ਜੀ ਉਹਦੀ ਇੱਛਾ ਮਿੱਤ ਉਹਦੀ ਮਰਜ਼ੀ ਹੈ ਪਰਮੇਸ਼ਰ ਦੀ ਅੱਛਾ ਜੀ ਤੇ ਗੱਤ ਪਰਮੇਸ਼ਰ ਪੜੋ ਅੱਛਾ ਜੀ ਪਾਵੇ ਉਹ ਪਾਣੀ ਨੂੰ ਬੁਝੇ ਗੱਤ ਤੋਂ ਕੀ ਭਾਵ ਹੁੰਦਾ ਗੱਤ ਮਿੱਠ ਲਿਖਦੇ ਕੀ ਅੱਗੇ ਵਧੇ ਤੇ ਪਾਣੀ ਨੂੰ ਬਦ ਪਾਣੀ ਬਦਲ ਚੱਲੇ ਪਾਣੀ ਨੂੰ ਸੁੱਕ ਕੇ ਚੱਲੇ ਅੱਛਾ ਜੀ ਪਾਣੀ ਦੇ ਪਿੱਛੇ ਚੱਲੇ ਠੀਕ ਹੈ ਜੀ